ਜਿਹੜਾ ਹੁਣ ਦਾ ਸਮਾਂ ਕੱਲ ਨੂੰ ਇਹ ਅਸੀਂ ਕਹਾਂਗੇ ਕੱਲ ਇਹ ਹੋਇਆ ਸੀ ਤੇ ਅੱਜ ਸਾਹਮਣੇ ਸਾਡੇ ਸਮਾਂ ਹੈਗਾ ਤੇ ਸਮੇਂ ਦਾ ਮੌਕੇ ਮੁਤਾਬਕ ਅਸੀਂ ਉਹਦਾ ਉਪਯੋਗ ਕਰਨਾ ਉਹਨੂੰ ਵਰਤਣਾ ਉਹ ਹੀ ਸਾਡੇ ਕੋਲ ਹੈ ਇਸ ਵੇਲੇ ਸੀ ਸਾਗੂ ਜਗਜੀਤ ਸਿੰਘ ਸੱਚਪਾਸ਼ਾ ਜੀ ਜੋ ਹੁਕਮ ਕਰਦੇ ਨੇ ਉਹਨਾਂ ਦੀ ਮੋਹਰ ਲੱਗ ਰਹੀ ਹੈ ਮੌਕੇ ਮੁਤਾਬਕ ਮੌਜੂਦਾ ਸਮਾਂ ਜਿਹੜਾ ਉਹਨੂੰ ਅਸੀਂ ਪੂਰੀ ਤਰ੍ਹਾਂ ਸੰਭਾਲਣਾ ਆਪ ਜੀ ਦੇ ਸਾਹਮਣੇ ਜਦੋਂ ਦੇਖੋ ਅਸੀਂ ਕਿੰਨੇ ਬੱਚਿਆਂ ਨੂੰ ਕਹਿੰਨੇ ਆ ਕਨਵੈਂਟ ਸਕੂਲ ਪਾ ਦਈਏ ਕਦੀ ਕਿਤੇ ਪਾ ਦਈਏ ਤੇ ਫਿਰ ਕਿ ਤਾਂ ਕਿ ਉਹ ਬੜੇ ਉੱਚੀ ਪਦਵੀ ਤੇ ਪਹੁੰਚਣ ਜਿਹੜੇ ਮਾਤਾ ਪਿਤਾ ਹੁੰਦੇ ਨੇ ਉਹ ਚਾਹੇ ਕਿੰਨੇ ਵੀ ਗਰੀਬ ਹੋ ਜਾਣ ਭਾਵੇਂ ਝੁੱਗੀ 'ਚ ਮਸਾਂ ਹੀ ਗੁਜ਼ਾਰਾ ਉਹਨਾਂ ਦਾ ਰਹਿੰਦੇ ਹੋਣ ਜਾਂ ਝੁੱਗੀ ਵੀ ਸ਼ਾਇਦ ਨਾ ਹੋਵੇ ਪਰ ਉਹ ਕਹਿੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਧਨ ਪ੍ਰਾਪਤ ਕਰਕੇ ਤੇ ਆਪਣੇ ਬੱਚਿਆਂ ਨੂੰ ਅਸੀਂ ਉੱਚਾ ਉੱਚੁਕੀਏ ਸਾਰਾ ਕੁਝ ਵੇਚ ਦਿੰਦੇ ਨੇ ਪਤਾ ਨਹੀਂ ਕੀ ਕੀ ਔਕੜਾਂ 'ਚ ਤੇ ਹੁਣ ਆਪ ਜੀ ਦੇ ਸਾਹਮਣੇ ਬੱਚੇ ਨੇ ਤੇ ਆਪਾਂ ਨੂੰ ਕਿੰਨੀ ਖੁਸ਼ੀ ਹੋਏਗੀ ਕਿ ਇਹਨਾਂ ਨੇ ਕਿੰਨੀਆਂ ਪ੍ਰਾਪਤੀਆਂ ਕੀਤੀਆਂ ਸਾਡੇ ਸਾਨੂੰ ਖਾਸ ਕਰ ਬੱਚੇ ਸਗੋਂ ਜ਼ਿਆਦਾ ਹਾਜ਼ਰ ਹੋਣ ਤੇ ਜ਼ਿਆਦਾ ਅੱਛਾ ਹੈ ਆਪ ਜੀ ਨੂੰ ਇਹਨਾਂ ਦੀਆਂ ਸਾਜੋਗ ਵੀ ਕਈ ਕੁਝ ਅਸੀਂ ਪੜ੍ਹਨੇ ਆ ਅਖਬਾਰਾਂ 'ਚ ਪੜ੍ਹਨੇ ਆ ਕਿ ਇਹਨਾਂ ਨੇ ਕਿੰਨੇ ਕਿੰਨੇ ਕੰਪੀਟੀਸ਼ਨਾਂ ਦੇ ਵਿੱਚ ਆਲ ਇੰਡੀਆ ਲੈਵਲ ਦੇ ਜਾਂ ਉਸ ਤੋਂ ਵੀ ਉਤਲੇ ਵਾਲੇ ਲੈਵਲ ਦੇ ਉਹ ਉਹਨਾਂ 'ਚ ਜਿੱਤਾਂ ਉਹਨਾਂ 'ਚ ਸਟੈਂਡਿੰਗ ਹੈ ਇਹ ਮੈਰਿਟ 'ਚ ਆਏ ਨੇ ਤੇ ਬਾਕੀ ਹੁਣ ਸੱਚੇ ਪਾਸ਼ਾ ਜੀ ਦਾ ਕਹਿੰਦੇ ਤੁਸੀਂ ਰਾਜ ਕਰੋ ਤੇ ਰਾਜ ਹੁਣ ਅਸੀਂ ਕਿਸ ਤਰ੍ਹਾਂ ਕਰਾਂਗੇ ਸਾਧ ਸੰਗ ਜੀ ਜੋ ਮੈਨੂੰ ਇਹਨਾਂ ਦਾ ਛੋਟਾ ਜਿਹਾ ਇੱਕ ਜਿਸਟ ਮਿਲੀ ਹੈ mister Joshi Hero Honda Sargam competition 'ਚ ਗਏ ਸੀ ਉਹਨੂੰ 50 ਸਾਲ ਹੋ ਗਏ ਨੇ ਸੰਗੀਤ ਸੁਣਦੇ ਹੋਏ ਅੱਜ ਜੋ ਮੈਂ ਸਾਜਨ ਸਿੰਘ ਦਾ ਗੀਤ ਸੁਣਿਆ ਮੈਂ ਅੱਜ ਤੱਕ ਕਦੇ ਨਹੀਂ ਸੁਣਿਆ ਇਹ ਇਸ ਉਮਰ ਦੇ ਬੱਚਿਆਂ ਤੋਂ ਕਿਤੇ ਅਗਾ ਲੰਘ ਗਿਆ ਹੈ ਇਹ ਹੁਣੇ ਜਿਸਤ ਹੈ ਸਭ ਤੋਂ ਪਹਿਲਾਂ ਬੱਚਾ ਸਾਜਨ ਸਿੰਘ ਸ਼ਬਦ ਗਾਇਨ ਯਮਨ ਕਲਿਆਣ ਮਾਈਕ ਉਹਨਾਂ ਦੇ ਧੰਨਵਾਦ ਸੰਜੀ ਸਾਧ ਸੰਗਤ ਜੀ ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਾਗੂ ਪ੍ਰਤਾਪ ਸਿੰਘ ਜੀ ਇੱਕ ਵਾਰੀ ਫੇਰ ਰਸਨਾ ਪਵਿੱਤਰ ਕਰੀਏ ਤੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਅਪਾਰ ਕਿਰਪਾ ਕਰਕੇ ਸ਼ਹੀਦ ਬਿਸ਼ਨ ਸਿੰਘ ਦੀ ਯਾਦ ਵਿੱਚ ਦਿੱਲੀ ਮਾਨਸਰੋਵਰ ਗਾਰਡਨ ਵਿਖੇ ਸ਼ਹੀਦ Bishan Singh memorial senior secondary school ਸਥਾਪਿਤ ਕਰਨ ਦੀ ਬਖਸ਼ਿਸ਼ ਕੀਤੀ ਇਸ ਦੀ ਨੀਂਹ ਸ੍ਰੀ ਸਤਿਗੁਰੂ ਜੀ ਨੇ 23 ਹਾੜ ਸੰਮਤ 240 7 ਜੁਲਾਈ 1983 ਨੂੰ ਵੀਰਵਾਰ ਵਾਲੇ ਦਿਨ ਆਪਣੇ ਪਵਿੱਤਰ ਕਰ ਕਮਲਾਂ ਦੁਆਰਾ ਰੱਖੀ ਅਸਲ ਮੰਤਵ ਇਹ ਸੀ ਕਿ ਜਿਹੜੇ ਵੀ ਬੱਚੇ ਇਸ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਬਾਹਰ ਜਾਣ ਉਹ ਨਾ ਕੇਵਲ ਡਾਕਟਰ ਇੰਜੀਨੀਅਰ ਵਕੀਲ ਪਾਇਲਟ ਆਦਿ ਹੀ ਬਣਨ ਬਲਕਿ ਚੰਗੇ ਸਿੱਖ ਗੁਰਸਿੱਖ ਬਣ ਕੇ ਬਾਹਰ ਜਾ ਨਿਕਲਣ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਆਪਣੀ ਮਰਿਆਦਾ ਦਾ ਵੀ ਗਿਆਨ ਹੋਵੇ ਆਪਣੇ ਇਤਿਹਾਸ ਦੇ ਵੀ ਜਾਣੂ ਹੋਣ ਇਸੇ ਗੱਲ ਨੂੰ ਮੁੱਖ ਰੱਖ ਕੇ ਸਕੂਲ ਵਿੱਚ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਸਾਧ ਸੰਗਤ ਜੀ ਸੰਗੀਤ ਆਤਮਾ ਦੀ ਖੁਰਾਕ ਹੈ ਜਿਸ ਦਾ ਪ੍ਰਭਾਵ ਜੀਵ ਜੰਤੂ ਮਨੁੱਖ ਬਨਸਪਤੀ ਸਭ ਤੇ ਪੈਂਦਾ ਹੈ ਸ੍ਰੀ ਸਾਗੂ ਪ੍ਰਤਾਪ ਸਿੰਘ ਜੀ ਦਾ ਹੁਕਮ ਹੈ ਕਿ ਹਰ ਬੱਚੇ ਵਿੱਚੋਂ ਸੰਗੀਤ ਦੀ ਖੁਸ਼ਬੂ ਆਉਣੀ ਚਾਹੀਦੀ ਹੈ ਵਰਤਮਾਨ ਸਤਿਗੁਰੂ ਜੀ ਵੀ ਬੱਚਿਆਂ ਤੇ ਵਿਸ਼ੇਸ਼ ਕਿਰਪਾ ਕਰਦੇ ਹਨ ਛੋਟੇ-ਛੋਟੇ ਬੱਚਿਆਂ ਨੂੰ ਆਪ ਬਹੁਤ ਸਹੀ ਢੰਗ ਨਾਲ ਵੱਡੇ-ਵੱਡੇ ਉਸਤਾਦਾਂ ਕੋਲੋਂ ਸੰਗੀਤ ਦੀ ਸਿਖਲਾਈ ਦਿੰਦੇ ਹਨ ਇਹਦਾ ਇੱਕ ਛੋਟਾ ਜਿਹਾ ਨਮੂਨਾ ਸਾਜਨ ਸਿੰਘ ਇਹ ਵੀ ਵਿਦਿਆਰਥੀ ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਸਕੂਲ ਦਾ ਬਹੁਤ ਹੀ ਹੋਣਹਾਰ ਬੱਚਾ ਜਿੱਥੇ ਵੀ ਕਦੇ ਸੰਗੀਤ ਦੇ ਕੰਪੀਟੀਸ਼ਨ ਵਿੱਚ ਗਿਆ ਹੈ ਇਨਾਮ ਜਿੱਤ ਕੇ ਹੀ ਆਏ ਹਨ ਬਹੁਤ ਅੱਛਾ ਧਿਆਨ ਨਾਲ ਸਰਵਣ ਕਰੋ ਸਾਰੇ ਸਾਜਨ ਸਿੰਘ ਰਾਗ ਯਮਨ ਕਲਿਆਣ ਤੀਨ ਤਾਲ